ਅਸ ਚੰਡ ਮੁੰਡ ਜੁੱਧ ਕਸਨ ਦੋਹਰਾ ਵੇ ਵਿਦੈ ਸੰਘਾਰ ਕਰ ਤਵਲਾ ਚਲੀ ਆਵਾਸ ਜੋ ਯਹ ਕਥਾ ਪੜਾ ਸੁਣੈ ਰਿੱਧ ਸਿੱਧ ਗ੍ਰਹਿ ਤਾਸ ਚੌਪਈ ਮਨ ਨੈਣ ਜਬ ਸੁਨੇ ਸੰਘਾਰੇ ਚੰਡ ਮੁੰਡ ਤਬ ਭੂਪ ਹਕਾਰੀ ਬੋਵਿਦ ਕਰ ਪਠੈ ਸਨਮਾਨ ਹੈਗਾ ਪਦੈ ਰਸਨਾਨਾ ਪ੍ਰਸਨ ਨਿਰਖ देवियह ਜੇ ਆਏ ਤੇ ਤਵਲਾ ਗਿਰ ਔਰ ਪਠਾਏ ਤਿਨ ਕੀ ਤਨਕ ਭਨਕ ਸੁਨ ਪਾਈ ਨਿਸਰੀ ਸ਼ਸਤਰ ਅਸਤਰ ਲੈ ਮਾਈ ਰੂਵਾਲ ਛੰਦ ਸਾਜ ਸਾਜ ਚਲੇ ਤਹਾਂ ਰਣ ਰਾਸ਼ ਸੇਂਦਰ ਅਨੇਕ ਅਰਧ ਮੁੰਡਿਤ ਮੁੰਡ ਤੇਗ ਜਟਾਂ ਤਰੇ ਸੋ ਅਰੇਕ ਕੋਪ ਉਪੰਗਦਾ ਸਵੈ ਕਰ ਸ਼ਸਤਰ ਅਸਤਰ ਨਚਾਏ ਧਾਏ ਧਾਏ ਕਰੈ ਪ੍ਰਹਾਰਨ ਤਿਛ ਤੇ ਕੰਪਾਏ ਸ਼ਸਤਰ ਅਸਤਰ ਲਗੇ ਜਿਤੇ ਸਭ ਫੂਲ ਮਾਲ ਹੋਏ ਗਏ ਕੋਪ ਉਬਲੋਕ ਅਦ ਭ੍ਰਾਂਤ ਦਾਨਵੰ ਵਿਸਮੇ ਭਾਈ ਦੌਰ ਦੌਰ ਅਨੇਕ ਆਯੁਧ ਫੇਰ ਫੇਰ ਪ੍ਰਹਾਰਹੀ ਜੂਜ ਜੂਜ ਗਿਰੇ ਅਰੇਕ ਸੋ ਮਾਰ ਮਾਰ ਪੁਕਾਰਹੀ ਰੇਲ ਰੇਲ ਚਲੇ ਹਏਂਦਰਨ ਪੇਲ ਪੇਲ ਗਜਿੰਦਰ ਝੇਲ ਝੇਲ ਅਨੰਤ ਆਜੁਦ ਹੇਰ ਹੇਰ ਰਪਿੰਦਰ ਗਾਹੇ ਗਾਏ ਫਰੀ ਫਵਜਨ ਬਾਹੇ ਬਾਏ ਖਤੰਗ ਅੰਗ ਭੰਗ ਗਿਰੇ ਕਹੂੰ ਰਣ ਰੰਗ ਸੂਰ ਉਤੰਗ ਚਾਰ ਚਾਰ ਫਿਰਾ ਸਰੋਤਮ ਡਾਰੇ ਚਾਰੇ ਕਿਰਪਾਨ ਸੈਲ ਸੇਰਣ ਪੁੰਜ ਕੁੰਜਰ ਸੂ ਸੀਸ ਪਖਾਨ ਬੱਕਰ ਨਕਰ ਭੁਜਾ ਸੋ ਸੋਵਤ ਚੱਕਰ ਸੇਰਸ ਚੱਕਰ ਕੇਸ ਪਾਸ ਸਵਾਲ ਸੋਤ ਅਸ ਚੂਰ ਸਰਕਰ ਸਦ ਸਦ ਚਲੇ ਹਾਰਨ ਗਜ ਗਜ ਗਜੇਂਦਰ ਬਜ ਬਜ ਸਬਜ ਭਾਜਨ ਭਜ ਭਜ ਹਈਂਦਰ ਮਾਰ ਮਾਰ ਪੁਕਾਰ ਕੈ ਯਾਰ ਹਾਥ ਸੰਭਾਰ ਤਾਏ ਤਾਏ ਪਰੇ ਨਿਸਾਚਰ ਬਾਏ ਸੰਖ ਅਪਾਰ ਸੰਖ ਗੋਮੀਆਂ ਗੱਜੀਆਂ ਅਰ ਸੱਜੀਆਂ ਰਿਪਰਾਜ ਭਾਜ ਭਾਜ ਚਲੇ ਕਿਤੇ ਤਜ ਲਾਜ ਵੀਰ ਨਿਰਲਾਜ ਭੀਮ ਭੇਰੀ ਪੁੰਕੀਆਂ ਅਰ ਤੁੰਕੀਆਂ ਸੋ ਨਿਸ਼ਾਨ ਗਾਹ ਗਾਏ ਫਿਰੇ ਫਬਜਨ ਬਾਹ ਬਾਹ ਗਦਾਨ ਵੀਰ ਕੰਗਨੇ ਬੰਦਹੀਰ ਅਰ ਅਛਰੈ ਸਿਰ ਤੀਲ ਬੀਨ ਬੀਨ ਬਰੇ ਬਰੰਗਨ ਡਰ ਡਰ ਫੁਲੀਲ ਕਾਲ ਕਾਲ ਵਿਵਾਨ ਲੇਗੀ ਫੇਰ ਫੇਰ ਸੁਬੀਰ ਕੂਦ ਕੂਦ ਪਰੇ ਤਹਾਂ ਤੇ ਝਾਗ ਝਾਗ ਸੋ ਤੀਰ ਹਾਂ ਕੇ ਹਾਂ ਕੇ ਲਰੇ ਤਹਾਂ ਰਣ ਰੀਜ ਰੀਜ ਪਟੇਂਦਰ ਜੀਤ ਜੀਤ ਲੈ ਉਹ ਜਿਨੇ ਕਈ ਬਾਰ ਇੰਦਰ ਭੁਪਿੰਦਰ ਕਾਟ ਕਾਟ ਦੇ ਕਪਾਲੀ ਬਾਟ ਬਾਟ ਦਿਸਾਨ ਡਾਟ ਡਾਟ ਕਰ ਦਲੰ ਸੁਰ ਪੱਬ ਪਿਸਾਨ ਤਾਏ ਤਾਏ ਸੰਘਾਰੀਆਂ ਰਿਪ ਰਾਜ ਬਾਜ ਅਨੰਤ ਸ਼੍ਰੋਣ ਕੀ ਸਰਤਾ ਉਠੀ ਰਣ ਮਦ ਰੂਪ ਦੁਰੰਤ ਬਾਣ ਔਰ ਕਮਾਨ ਥੀ ਸੂਲ ਤਿਛ ਕੁਠਾਰ ਚੰਡ ਮੁੰਡ ਹਨੇ ਦੂ ਕਰ ਕੋਪ ਕਾਲ ਕਰਵਾਰ ਦੋਹਰਾ ਚੰਡ ਮੁੰਡ ਮਾਰੇ ਦੋ ਵਿਕਾਰੀ ਕੋਪ ਕਰਵਾਰ ਔਰ ਜਿਤੀ ਸੈਨਾ ਹੁਤੀ ਸ਼ਿਨਮੋਂ ਦੇਈ ਸੰਘਾਰ ਇਸ ਸ੍ਰੀ ਵਿਚਿਤ੍ਰ ਨਾਟਕੇ ਚੰਡੀ ਚਰਿਤਰੇ ਚੰਡ ਮੁੰਡ ਬਤਾਏ ਤ੍ਰਿਤੀਯੋ ਧਿਆਏ ਸੰਪੂਰਨ ਮਸ ਮਸ ਆਫ